ਫਰੀਦਾ ਜੇ ਦੇ ਨਾਲਾ ਕੱਪਿਆ ਜੇ ਗੱਲ ਕੱਪੇ ਦੁੱਖ ਚੁੱਕ ਪਵਨ ਇਤੀ ਮਾਮਲੇ ਸਹਨ ਇਤੀ ਦੁੱਖ ਫਰੀਦਾ ਜੇ ਦੇ ਨਾਲਾ ਕੱਪਿਆ ਜੇ ਗੱਲ ਕੱਪੇ ਜੇ ਗੱਲ ਕੱਪੇ ਚੁੱਕ ਜਿੱਦਣ ਇਹ ਨਾਲੇ ਦਾ ਅਰਥ ਨਾ ਨਾੜੂਆ ਕਰਤਾ ਉਹ ਤਾਂ ਫਿਰ ਵਾਲੇ ਸ਼ਰੀਰ ਦਾ ਉਹ ਜਦੋਂ ਮੇਰਾ ਨਾੜੂਆ ਘਟਿਆ ਤਾਂ ਮੇਰੇ ਗਲੇ ਕੱਢ ਦੇਣਾ ਸੀ ਉਹਨੂੰ ਪੁੱਛੇ ਵੀ ਮਸਾ ਦਾ ਜਨਮ ਫਿਰ ਮਗਰੋਂ ਰਹਿਣਾ ਮਸਾ ਦਾ ਜਨਮ ਲਿਆ ਸੀ ਜੇ ਗਲੇ ਕੱਢਦੇ ਫਿਰ ਰਹਿ ਕੀ ਜਾਂਦਾ ਨਹੀਂ ਮਸਾ ਜਨਮ ਫਿਰ ਕਾਸ ਨੂੰ ਲਿਆ ਸੀ ਜਦ ਪਹਿਲਾਂ ਗੁਰਸੇਵਾ ਤੇ ਭਗਤ ਕਮਾਈ ਤਾਵੇਂ ਮਾਨਸ ਦੇ ਹੀ ਪਾਈ ਤੇ ਫਿਰ ਜੇ ਇਹੀ ਕੁਛ ਸੀ ਜਨਮ ਆ ਗੁਰਸੇਵਾ ਭਗਤ ਕਮਾਈ ਦਾ ਜਨਮ ਕਾ ਸੱਤੇ ਲਿਆ ਸੀ ਉਹ ਤਾਂ ਕਟਿਆ ਜਾਣਾ ਹੀ ਸੀ ਉਹਦੇ ਬਿਨਾਂ ਤਾਂ ਸਰਦਾ ਹੀ ਨਹੀਂ ਸੀ ਇਹ ਹੈ ਜਿੱਦਣ ਸੁਰਤ ਸ਼ਬਦ ਨਾਲ ਟੁੱਟੀ ਹੈ ਤ੍ਰਿਸ਼ਨਾ ਜਾਗੀ ਹੈ ਤੇ ਵੀ ਛੁੱਟ ਗਈ ਲੱਗੀ ਤ੍ਰਿਸ਼ਨਾ ਲੱਗੀ ਤ੍ਰਿਸ਼ਨਾ ਜਦੋਂ ਤ੍ਰਿਸ਼ਨਾ ਲੱਗੀ ਸੀ ਉਦੋਂ ਸ਼ਬਦ ਨਾਲ ਟੁੱਟਿਆ ਸੀ ਨਾਲੋਂ ਉਦੋਂ ਜੇ ਗਲੇ ਵੜ ਦਿੱਤਾ ਜਾਂਦਾ ਨਾ ਫਿਰ ਠੀਕ ਸੀਗਾ ਜਿਹੜੀ ਦੁਰਮਤ ਦੀ ਮਾਰ ਲੱਗੀ ਹੈ ਨਾ ਲੱਗਦੀ ਤੁਰਮਤ ਦਾ ਰੰਗ ਨਾ ਛੱਡਦਾ ਤੁਰਮਤ ਜਿਆਦਾ ਲੱਗੀ ਆ ਜਾਂ ਛੁੱਟ ਗਿਆ ਸ਼ਬਦ ਜੋ ਦੁਨੀਆ ਦੇ ਵਿੱਚ ਮਤ ਸੀ ਆ ਜਿਹੜੀ ਮਤ ਲਈ ਆ ਕਿੱਥੋਂ ਲਈ ਆ ਮਾਂ-ਬਾਪ ਤੋਂ ਲਈ ਆ ਉਦੋਂ ਤਾਂ ਹੀ ਕਿਹਾ ਸੀ ਤਾਂ ਕਹਿ ਰਿਹਾ ਜੇ ਗੱਲ ਜੋ ਪ੍ਰੈਜ਼ੈਂਟ ਮਤ ਹੈ ਸਾਡੇ ਕੋਲ ਸਾਡੇ ਪਿਤਾ ਪਿਤਾ ਪੁਰਖੀ ਹੋਈ ਹੋਈ ਹੈ ਪਰ ਇਹੀ ਹੁੰਦੀ ਹੈ ਸੰਸਾਰ 'ਚ ਉਹ ਆਪਣੀ ਗੱਲ ਕਰ ਰਿਹਾ ਨਹੀਂ ਵੀ ਹੁੰਦੀ ਕਦੇ ਕਦੇ ਗੁਰੂ ਘਰ ਚ ਹੈ ਨਹੀਂ ਸੀ ਰੇਅਰ ਚਾਂਸਸ ਨੇ ਜਿਨ੍ਹਾਂ ਨੂੰ ਬਚਪਨ ਚ ਮਤ ਮਿਲੀ ਹੈ ਉਹ ਧਰੂ ਪ੍ਰਲਾਦ ਵੀ ਆਉਂਦੇ ਨੇ ਚੌਥੇ ਪਾਸ਼ਾ ਨੂੰ ਰਾਮਦਾਸ ਤੋਂ ਲੈ ਕੇ ਦੂਜੇ ਵੀ ਆਉਂਦੇ ਨੇ ਡਾਇਰੈਕਟ ਮਤ ਉਹਨਾਂ ਨੂੰ ਜਮਦਿਆਂ ਨੂੰ ਮਿਲੀ ਹੈ ਇਹ ਪਰ ਆਮ ਤੌਰ ਤੇ ਉਹ ਫਰੀ ਤਾਂ ਆਪਣੀ ਗੱਲ ਕਰ ਰਿਹਾ ਹੈ ਦੁਨੀਆ ਦੀ ਗੱਲ ਥੋੜੀ ਕਰ ਰਿਹਾ ਵੀ ਜਿੱਦਣ ਮੈਨੂੰ ਤੈਂ ਆਪਣੇ ਨਾਲੋਂ ਤੋੜਿਆ ਸੀ ਜਿੱਦਣ ਮੈਂ ਤੇਰੇ ਨਾਲੋਂ ਟੁੱਟਿਆ ਸੀ ਜਿੱਦਣ ਮੈਨੂੰ ਤ੍ਰਿਸ਼ਨਾ ਲੱਗੀ ਸੀ ਲਿਵ ਛੁਟਕੀ ਸੀ ਉਦੋਂ ਮੇਰਾ ਗਲਾ ਜੇ ਵੱਡਿਆ ਜਾਂਦਾ ਆ ਜਿਹੜਾ ਮੈਂ ਸਾਰਾ ਦੁਨੀਆ ਚੋਂ ਕੋ ਫਿਰ ਕੇ ਇਹ ਥਰਡੂੰਗਰ ਜਿਹੜੇ ਭਵੇਂ ਉਹ ਫਿਰ ਤੁਰ ਕੇ ਆ ਮੱਤ ਦੁਬਾਰਾ ਫੇਰ ਲਈ ਤੇ ਗੱਡੀ ਆਈ ਹੈ ਇਹ ਇਹਨਾਂ ਦੁੱਖ ਸਹਿਣਾ ਨਾ ਪੈਂਦਾ ਜੇ ਲਈ ਤੋਂ ਗੱਡੀ ਲਈ ਤਾਂ ਲਈ ਟੋੜਨ ਵਾਸਤੇ ਰਸਤਾ ਟੋੜਨ ਵਾਸਤੇ ਇਹਨਾਂ ਕੁਝ ਕਰਨਾ ਪਿਆ ਇਹਨਾਂ ਦੁੱਖ ਸਹਿਣਾ ਪਿਆ ਇਹ ਕਹਿ ਰਹੇ ਫਟਾਫਟ ਮੇਰਾ ਗਲ ਵੜ ਦੇਣਾ ਚਾਹੀਦਾ ਸੀ ਉਹਦਾ ਡੈਥ ਹੋ ਜਾਂਦੀ ਮੇਰੀ ਠੀਕ ਸੀ ਮੈਂ ਦੂਈ ਜਨਮ ਮੈਨੂੰ ਤੂੰ ਆਪਣਾ ਜਾਣਾ ਸੀ ਨੁਕਸਾਨ ਕੁਝ ਵੀ ਨਹੀਂ ਸੀ ਹੋਇਆ ਉਦੋਂ ਉਦੋਂ ਕੁਝ ਵੀ ਨੁਕਸਾਨ ਨਹੀਂ ਸੀ ਹੋਇਆ ਦੂਈ ਬਤ ਲੈਣਾ ਸਾਰਾ ਹੀ ਨੁਕਸਾਨ ਹੋ ਗਿਆ ਜਦੋਂ ਲਿਵ ਛੁਟਕੀ ਤ੍ਰਿਸ਼ਨਾ ਲੱਗੀ ਸੀ ਉਦੋਂ ਕੋਈ ਨਹੀਂ ਸੀ ਨੁਕਸਾਨ ਹੋਇਆ ਉਹ ਤੋਂ ਬਾਅਦ ਛੋਟੇ ਬੱਚੇ ਦਾ ਵੀ ਕੋਈ ਨੁਕਸਾਨ ਨਹੀਂ ਹੁੰਦਾ ਉਹਨੂੰ ਭੁੱਖੇ ਲੱਗੀ ਹੈ ਉਹ ਤਾਂ ਉਹਦੀ ਡਿਊਟੀ ਵੀ ਹੈ ਪਰ ਜੇ ਉਦੋਂ ਤੋਂ ਬਾਅਦ ਜਿਹੜੀ ਮੈਨੂੰ ਮਤ ਆਈ ਹੈ ਹੁਣ ਬਹੁਤ ਦੂਰ ਚਲਾ ਗਿਆ ਫਾਸਲਾ ਬਹੁਤ ਦੂਰ ਚਲਾ ਗਿਆ ਹੁਣ ਉਸੇ ਸ਼ਬਦ ਨਾਲ ਜੋੜਨ ਵਾਸਤੇ ਨਾ ਕੁਝ ਕੀਤਾ ਕਿੱਥੋਂ ਗਰਭ ਜੋ ਟੁੱਟਿਆ ਸੀ ਟੁੱਟਿਆ ਦੂਏ ਪਾਸੇ ਫਟ ਜੁੜ ਜਾਣਾ ਚਾਹੀਦਾ ਸੀ ਪਰ ਜੋੜਨ ਵਾਲੀ ਸੰਗਤ ਨਹੀਂ ਸੀ ਜੋੜਨ ਵਾਲੀ ਭਾਸ਼ਾ ਨਹੀਂ ਸੀ ਜੋੜਨ ਵਾਲੇ ਦੁਨੀਆ ਦੇ ਖਿਆਲਾਤ ਨਹੀਂ ਸੀ ਮਾਇਆ ਨਾਲ ਜੋੜਨ ਵਾਲੇ ਖਿਆਲਾਤ ਸੀ ਮਾਇਆ ਨਾਲ ਜੋੜਦਾ ਜਿੱਥੇ ਜੁੜੇ ਹੋਏ ਸੀ ਜਿਨ੍ਹਾਂ ਤੋਂ ਮੈਂ ਗੱਲਾਂ ਸੁਣੀਆਂ ਜਿਹੜੇ ਮੈਨੂੰ ਪਾੜ ਰਹੇ ਤੇ ਜਿੱਥੇ ਉਹ ਜੁੜੇ ਤੇ ਉੱਥੇ ਜੋੜਦਾ ਇਸਾਈ ਦਾ ਬੱਚਾ ਇਸਾਈ ਬਣ ਗਿਆ ਮੁਸਲਮਾਨ ਦਾ ਬੱਚਾ ਮੁਸਲਮਾਨ ਬਣ ਗਿਆ ਜਿਹੇ ਜਾਂ ਵੀ ਮੁਸਲਮਾਨ ਉਸੇ ਦੇ ਮਾਪੇ ਉਹੇ ਜਾ ਬਣ ਗਿਆ ਮੁਸਲਮਾਨ ਵੀ ਨਹੀਂ ਸਹੀ ਬਣਿਆ ਜੈ ਜਾਂ ਰੰਗ ਸੀ ਉਹਨਾਂ ਕੋ ਉਹ ਜਿਹਾ ਚੜਦਾ ਇਹ ਜੇ ਸਿੱਖਾਂ ਦੀ ਗੱਲ ਹੈ ਉਹ ਜੇ ਹਿੰਦੂਆਂ ਦੀ ਗੱਲ ਹੈ ਸਾਰਿਆਂ ਦੀ ਕੋਈ ਗੱਲ ਹੈ ਆ ਜਿਹੜਾ ਮੈਂ ਦੁੱਖ ਹੈ ਬਾਅਦ ਦੇ ਵਿੱਚ ਆ ਜਿਹੜੇ ਹੁਣ ਕੇ ਭਟਕੇ ਫਿਰਦੇ ਨੇ ਲੋਕ ਕਿਉਂ ਭਟਕੇ ਫਿਰਦੇ ਨੇ ਭਟਕਾਉਣ ਵਾਲੀ ਉਹ ਮੱਤ ਹੈ ਸੰਸਾਰ ਸੰਸਾਰ ਦੀਆਂ ਸਾਰੀਆਂ ਮੱਤਾਂ ਭਟਕਾਉਣ ਵਾਲੀਆਂ ਹੀ ਇਸੇ ਕਰਕੇ ਸਾਰੇ ਟੋਲਦੇ ਫਿਰਦੇ ਨੇ ਸਾਰਿਆਂ ਦੇ ਵਿੱਚੇ ਸੰਤ ਨੇ ਸਾਰੇ ਹੀ ਢੋਲਦੇ ਨੇ ਸਾਰੇ ਕੋਈ ਤਪ ਕਰਦਾ ਕੋਈ ਕੁਝ ਕਰਦਾ ਸਾਰੇ ਹੀ ਖੋਜਦੇ ਫਿਰਦੇ ਨੇ ਇਹਨਾਂ ਜਿੰਨੀਆਂ ਬੱਤਾਂ ਨੇ ਸਾਰੀਆਂ ਡੁਪਲੀਕੇਟ ਨੇ ਇਹ ਗੱਲ ਇਕੱਠੇ ਹੋ ਕੇ ਨਹੀਂ ਸਾਰੇ ਮੰਨਦੇ ਪਤਾ ਸਭ ਨੂੰ ਹੀ ਆਪਣੇ ਆਪਣੇ ਨੂੰ ਸੁਪੀਰੀਅਰ ਕਹਿੰਦੇ ਨੇ ਉਹ ਗੱਲ ਨਹੀਂ ਮੰਨਣ ਦਿੰਦੀ ਬਲੈਕਮੇਲ ਕਰਕੇ ਨਾਲ ਰੱਖਦੇ ਨੇ ਆਪਣੇ ਲੋਕਾਂ ਨੂੰ ਇਹ ਗੱਲ ਇਹ ਨਹੀਂ ਮੰਨਣ ਦਿੰਦੀ ਵੀ ਆਪਾਂ ਭਟਕੇ ਹੋਏ ਹਾਂ ਤੇ ਸਾਰੇ ਮੰਨ ਲੈਣ ਭਟਕੇ ਹੋਏ ਇੱਕ ਮਤ ਹੋ ਜਾਣ ਤੇ ਸਾਰੇ ਮੰਨ ਲੈਣ ਭਟਕੇ ਹੋਏ ਹਾਂ ਵੀ ਸਹੀ ਮਤ ਕਿਹੜੀ ਹੈ ਉਹ ਗਰਭ ਦੇ ਵਿੱਚ ਤਾਂ ਇੱਕੋ ਥੋਂ ਜੁੜੇ ਤੇ ਸਾਰੀ ਉਹਦੇ ਬਾਅਦ ਆ ਤ੍ਰਿਸ਼ਨਾ ਲੱਗੀ ਹੈ ਸਾਰਿਆਂ ਨੂੰ ਲੱਗੀ ਹੈ ਮਾਇਆ ਨਾਲੇ ਜੁੜੇ ਨੇ ਮਾਇਆ ਦੀਆਂ ਲੋੜਾਂ ਨਾਲ ਸਰੀਰ ਦੀਆਂ ਲੋੜਾਂ ਨਾਲੇ ਜੁੜੇ ਨੇ ਚਾਹੇ ਉਹ ਈਸਾਈ ਨੇ ਚਾਹੇ ਸਿੱਖ ਨੇ ਚਾਹੇ ਮੁਸਲਮਾਨ ਨੇ ਲੜਾਈ ਉਹ ਸੰਸਾਰ ਦੀਆਂ ਲੋੜਾਂ ਦੀ ਹੈ ਉਹ ਤਾਂ ਕਾਮਨ ਗੱਲ ਹੈ ਸਾਰਿਆਂ ਦੀ ਪੱਤਾਂ ਆਪਣੀਆਂ ਆਪਣੀਆਂ ਨੇ ਇਸਲਾਮ ਫੈਲਾਉਣਾ ਅਸੀਂ ਸਿੱਖੀ ਫੈਲਾਉਣੀ ਹੈ ਅਸੀਂ ਸਾਰੀ ਦੁਨੀਆ 'ਚ ਇਹ ਜਿਹੜਾ ਹੰਕਾਰ ਹੈ ਇਹ ਆਪਣਾ ਵੀ ਮੇਰਾ ਹੀ ਸਾਡਾ ਸਿੱਖਾਂ ਦਾ ਹੀ ਰਾਜ ਹੋਵੇ ਸਾਡੀ ਮਰਜ਼ੀ ਚੱਲੇ ਇਹ ਜਿਹੜਾ ਗਲਤ ਫਹਿਮੀ ਹੈ ਇਹ ਸਾਰੀ ਦੁੱਖ ਦਾ ਕਾਰਨ ਸਹਾਨਤਾ ਦੁੱਖ ਸਹਾਨਤੇ ਦੁੱਖ ਪਵਨ ਇਤੀ ਮਾਮਲੇ ਸਹਨ ਇਤੀ ਦੁੱਖ ਇਹਨੇ ਦੁੱਖ ਕਿਉਂ ਸਹਣੇ ਪੈਂਦੇ ਇਹ ਮਾਮਲੇ ਕਿਉਂ ਪੈਂਦੇ ਸਾਰੇ ਹਾਂਜੀ ਰੀਦਾ ਜੇ ਦੇ ਨਾਲਾ ਕੱਪਿਆ ਜੇ ਗੱਲ ਕੱਪੇ ਚੁੱਖ ਪਵਨ ਏਤੀ ਮਾਮਲੇ ਸਹਨ ਏਤੀ ਦੁੱਖ ਜਿਸ ਦਿਨ ਸ਼ਬਦ ਨੂੰ ਸੁਰਤ ਟੁੱਟੀ ਸੀ ਤ੍ਰਿਸ਼ਨਾ ਲੱਗੀ ਸੀ ਨਾ ਲਿਬ ਛੁਟਕੀ ਲੱਗੀ ਤ੍ਰਿਸ਼ਨਾ ਨਾਲਾ ਕੱਪਿਆ ਗਿਆ ਲਿਬ ਛੁਟਕੀ ਉਦਣੇ ਜਿਹੜਾ ਸੀ ਬਹੁਤ ਹੋ ਜਾਂਦੀ ਉਹ ਚੰਗੀ ਸੀ ਅੱਜ ਨੁਕਸਾਨ ਬਾਅਦ ਚ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਉਦੋਂ ਨੁਕਸਾਨ ਕੋਈ ਨਹੀਂ ਸੀ ਹੋਇਆ ਉਦੋਂ ਗਲੇ ਕੱਟਿਆ ਜਾਂਦਾ ਉਹ ਜਿਹੜੀ ਮੈਨੂੰ ਮਤ ਮਿਲੀ ਉਹਨੇ ਸਗੋਂ ਨੁਕਸਾਨ ਕਰਤਾ ਮੇਰਾ ਜੋ ਦੁਨੀਆ ਚੋਂ ਮਤ ਮਿਲੀ ਮੈਂ ਸਿੱਖੀ ਉਹਨੇ ਦੂਰ ਕਰਤਾ ਬਹੁਤ ਜ਼ਿਆਦਾ ਫਰੀਦ ਛੱਡ ਕੇ ਆ ਗਿਆ ਗੁਰੂ ਘਰ ਚ ਸਹੀ ਮਤ ਤੇ ਸਹੀ ਲੈਣ ਤੇ ਜਿਨ੍ਹਾਂ ਨੇ ਮਤ ਦਿੱਤੀ ਉਹ ਆਈ ਨਹੀਂ ਇਹ ਤਾਂ ਲਾਈਨ ਬਦਲ ਕੇ ਆ ਗਿਆ ਉਹ ਕਹਿੰਦੇ ਨੇ ਜੀ ਫਰੀਦ ਨੇ ਤਾਂ ਬਹੁਤ ਅੱਛੇ ਅੱਛੇ ਸਾਡੇ ਕੋਲ ਬੜੇ ਬੜੇ ਔਲੀਏ ਨੇ ਬੜੀ ਬੜੀ ਇੱਜ਼ਤ ਇੱਜ਼ਤ ਤਾਂ ਉਹਨਾਂ ਨੇ ਕਰਨੀ ਸੀ ਉਹਨਾਂ ਦੀ ਬੋਲੀ ਬੋਲਦੇ ਨੇ ਜਿਹੜੀ ਇਹਨਾਂ ਨੂੰ ਪਸੰਦ ਹੈ ਦੁਨੀਆਦਾਰਾਂ ਵਾਲੀ ਬੋਲੀ ਜਿਹੜੇ ਬੋਲਦੇ ਨੇ ਉਹ ਦੁਨੀਆ ਉਹਨਾਂ ਦੀ ਇੱਜ਼ਤ ਕਰਦੀ ਹੁੰਦੀ ਹੈ ਜਿਹੜਿਆਂ ਦੀ ਗੱਲ ਦੁਨੀਆ ਨੂੰ ਫਿੱਟ ਨਹੀਂ ਆਉਂਦੀ ਉਹਦੀ ਇੱਜ਼ਤ ਨਹੀਂ ਦੁਨੀਆ ਕਰਦੀ ਹੁੰਦੀ ਜੇ ਕਰਦੀ ਹੈ ਉਹਦੀ ਐਵੇਂ ਕਰਦੀ ਹੁੰਦੀ ਉਹ ਟੋਟੋ ਹੀ ਭਗਤਾਂ ਦੀ ਇੱਜ਼ਤ ਕਰਦੇ ਨੇ ਸਾਰੇ ਲੋਕ ਪਰ ਉਤੋਂ ਉਤੋਂ ਕਰਦੇ ਨੇ ਵਿਰੋਧ ਕਰ ਨਹੀਂ ਸਕਦੇ ਇੱਜ਼ਤ ਕਰਦੇ ਨਹੀਂ ਉਹਨੂੰ ਵਿਰੋਧ ਕਰ ਨਹੀਂ ਸਕਦੇ ਇੱਜ਼ਤ ਕਰਦੇ ਜੇ ਇੱਜ਼ਤ ਕਰਦੇ ਨੇ ਫਿਰ ਉਹ ਗੱਲ ਕਰਦੇ ਨਹੀਂ ਮੰਨਦੇ ਉਹਨਾਂ ਦੀ ਇਹ ਸਭ ਫਰਾਡ ਹੈ ਇਹ ਹਾਥੀ ਦੇ ਦੰਦ ਨੇ ਦਿਖਾਉਣ ਵਾਲੇ ਹੋਰ ਨੇ ਖਾਣ ਵਾਲੇ ਹੋਰ ਨੇ ਸੰਸਾਰ ਦੇ ਜਿਹੜੇ ਹੁੰਦੇ ਨਾ ਲੋਕ ਇਹਨਾਂ ਦੇ ਹਾਥੀ ਦੇ ਦੰਦ ਹੁੰਦੇ ਨੇ ਭਗਤ ਸਾਰੇ ਠੀਕ ਨੇ ਮਹਾਂਪੁਰਸ਼ ਨੇ ਪਰ ਗੱਲ ਉਹਨਾਂ ਦੀ ਮਿਲਣੀ ਕੋਈ ਨਹੀਂ ਸੀ ਹਾਥੀ ਦਾ ਦੰਦ ਹੈ ਨਾ ਹੋਰ ਕੀ ਹੈ ਹਾਂਜੀ ਪਵਨ ਨੇ ਇਤੀ ਮਾਮਲੇ ਸਾਹ ਨੇ ਇਤੀ ਦੋ ਹਾਂ ਹਾਂ ਇਹਨਾਂ ਮਾਮਲੇ ਕਿਉਂ ਪੈਂਦੇ ਆ ਜਿਹੜੇ ਮੈਂ ਫਿਰਦਾ ਤੁਰਿਆ ਇੰਨੀ ਨਿੱਕੀ ਜੰਗਿਆ ਥਲ ਡੋਂਗਰ ਭਵਿਓ ਮ ਅਟੋਏ ਟੱਬੇ ਕਿਉਂ ਮੈਨੂੰ ਘੋੜੇ ਪੈਂਦੇ ਸਾਰੀ ਦੁਨੀਆ ਗਾ ਕੇ ਮਾਰਤੀ ਤਾਂ ਮਸਾਂ ਆ ਕੇ ਲੀਕ ਤੇ ਹੱਥ ਲੱਗਿਆ ਰਾਹ ਮਿਲਿਆ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਜੇ ਉਲਟੇ ਰਸਤੇ ਪੈਂਦਾ ਹੀ ਨਾ ਕੋਈ ਪੌਂਦਾ ਹੀ ਨਾ ਤਾਂ ਮਾਮਲੇ ਕਿਉਂ ਘਰ-ਬਾਰ ਛੱਡਿਆ ਹਾਂਜੀ